ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ ਬ੍ਰਿਗ ਮੀਨ ਬ੍ਰਿਗ ਹਿਰਡ ਮੀਨ ਵਾਚ ਭ੍ਰਿੰਗ ਪ੍ਰਿੰਗ ਭੌਰਾ ਕੁੰਚਰ ਹਾਥੀ ਕੁੰਚਰ ਹਾਥੀ ਪਤੰਗ ਪਤੰਗਾ ਅਜਾ ਇਹਦੇ ਤੇ ਉੜਦਾ ਹੈ ਦੀਵੇ ਤੇ ਪਤੰਗ ਦੀਵੇ ਤੇ ਉੱਡਦਾ ਨਾ ਜਿਹਨੂੰ ਕਹਿੰਦੇ ਨੇ ਆਪਣਾ ਇੱਕ ਦੋ ਹੁਣਾ ਇਹਦਾ ਇੱਕ ਦੋ ਸਿਰਫ ਇੱਕ ਦੋ ਸਾਇਦ ਇੱਕੋ ਹੀ ਕਮੀ ਹੈ ਨਾ ਇੱਕ ਦੋ ਇਹਨਾਂ ਦੀ ਬਹੁਤ ਵੱਡ ਜਾਂਦਾ ਬ੍ਰਿਗ ਦੇ ਵਿੱਚ ਦੋ ਹੈ ਨਾਲ ਦਾ ਦੋ ਹੈ ਨਾਲ ਸੁਣ ਕੇ ਉਧਰ ਸਾਰੀ ਸੁਰਤੀ ਲਾਦਦਾ ਚਾਹੇ ਉਹਨੂੰ ਆ ਕੇ ਸ਼ਿਕਾਰੀ ਫੜ ਲਵੇ ਐਸੇ ਹੀ ਇੱਕ ਇੱਕ ਪ੍ਰਿੰਦ ਦੇ ਉੱਤੇ ਭੌਰ ਤਕੀ ਹੈ ਫੁੱਲ ਤੇ ਬਹਿ ਜਾਂਦਾ ਉਹ ਆਪਣਾ ਆਪ ਦਿੰਦਾ ਭੁੱਲ ਜਾਂਦਾ ਕਈ ਫੁੱਲ ਐਸੇ ਨੇ ਬੰਦ ਹੋ ਜਾਂਦੇ ਫੁੱਲ ਤੇ ਜੇ ਬਹਿ ਜਵੇ ਉਹ ਫੁੱਲ ਰਸ ਦੇ ਧਿਆਨ ਦਿੰਦਾ ਫੁੱਲ ਬੰਦ ਹੋ ਜਾਂਦਾ ਵਿੱਚੇ ਖਾ ਜਾਂਦਾ ਭੌਰ ਨੀਰ ਬੱਚ ਬੱਚੀ ਬੱਚੀ ਨੂੰ ਬੁਗਦਾ ਹੈ ਦੇਖ ਕੇ ਰਹਿ ਨਹੀਂ ਸਕਦੀ ਆਟਾ ਲੱਗਿਆ ਹੁੰਦਾ ਉਹ ਮਾਰਦੇ ਆ ਕੰਡਾ ਫਸ ਜਾਂਦਾ ਜਰਾ ਹਾਥੀ ਹਾਥੀ ਨੂੰ ਕਾਲ ਬਾਸ ਨੇ ਹਥੜੀ ਉਹ ਫੜਾ ਕੇ ਕਾਗਜ਼ਰ ਦੀ ਖੜੀ ਕਰ ਦਿੰਦੇ ਆਲਾ ਨੇ ਟੋਆ ਫੜ ਦਿੰਦੇ ਉਹ ਦੇਖ ਰਿਹਾ ਨਹੀਂ ਵੀ ਕਾਗਜ਼ਾਂ ਦੀ ਹਰਕਤ ਹੀ ਹੈ ਉਹਦੀ ਤੇ ਜਿਹੜਾ ਟੋਇਸ ਤੇ ਪੈਦਾ ਪਤੰਗ ਪਤੰਗਾ ਦੀਵਾ ਦੇਖਦਾ ਦੀਵਾ ਦੇਖ ਕੇ ਰਹਿ ਨਹੀਂ ਸਕਦਾ ਬਸ ਉਹ ਦੀਵੇ ਤੇ ਜਾਂਦਾ ਜੜ ਜਾਂਦਾ ਇੱਕ ਦੋ ਇੱਕ ਇੱਕ ਨੂੰ ਅਕਸਰ ਕੋਈ ਰੁਕਸੋ ਦੀ ਬਹੁਤ ਦਾ ਕਾਨੂੰਨ ਪਰ ਇਹ ਆਦਮੀ ਚ ਪੰਜ ਲੋਕ ਇਕੱਠੇ ਹੀ ਨੇ ਪੰਜ ਦੋਖ ਅਸਾਧ ਜਾਮ ਹੈ ਤਾਂ ਕਿ ਕੇ ਤਕਾਸ ਆਦਮੀ ਦੇ ਜੋੜ ਜੋੜੇ ਪੰਜ ਲੋਕ ਇਕੱਠੇ ਹੀ ਨੇ ਉਹਨਾਂ ਜੋੜੇ 'ਚ ਕੋਈ ਇੱਕ ਦੋਖ ਸੀ ਤੁਹਾਡੇ ਪੰਜ ਇਕੱਠੇ ਨੇ ਅੱਜ ਬੁੱਧੀ ਭਾਵੇਂ ਬੜੀ ਹੈ ਤੇ ਪੰਜ ਲੋਕ ਵੀ ਇਕੱਠੇ ਨੇ ਜੇ ਬੁੱਧ ਬੜੀ ਹੈ ਤੁਹਾਡੇ ਕੋਲ ਜ਼ਿਆਦਾ ਤਾਂ ਤੁਹਾਡੇ ਕੋਲ ਬੈਰੀ ਦੁਸ਼ਮਣ ਵੀ ਜ਼ਿਆਦਾ ਨੇ ਹੁਣ ਉਦੋਂ ਇੱਕ ਤੋਂ ਛੁੱਟਦੀ ਹੁਣ ਪੰਜ ਇਕੱਠੇ ਨੇ ਸਿਲੇਬਸ ਵੀ ਹੋ ਜਾਏ ਤਾਂ ਕਿ ਗੇਤ ਕਾਲ ਅਰ ਦੋ ਕੈਸੇ ਨੇ ਆਸਾਦ ਨੇ ਪੰਜ ਦੋਖ ਕੋਈ ਐਸੀ ਸਾਧਨਾ ਨਹੀਂ ਹੈ ਜਿਹਦੇ ਨਾਲ ਕੋਈ ਦੋਖ ਹੈ ਕਮਜ਼ੋਰ ਹੋ ਜਵੇ ਸਾਧਨਾ ਵਾਲੇ ਤੁਹਾਨੂੰ ਸਾਰੇ ਕੱਟਦੇ ਸੁਰ ਸਾਧਨਾ ਕੱਟੀ ਗਈ ਜਿਹੜੀਆਂ ਆ ਸਾਧਨਾ ਕਰਦੇ ਨੇ ਨਾ ਆ ਕਰਾਉਂਦੇ ਨੇ ਰਾਮਦੇਵ ਸਾਰੀਆਂ ਕੱਟੀਆਂ ਗਈ ਜੋ ਮਤ ਸਾਰੀਆਂ ਕੱਟੀ ਗਈ ਸਾਧਨਾ ਕਰਦੇ ਅਸਾਧੇ ਰੋਗ ਨੇ ਸਾਧਨਾ ਨਾਲ ਇਹ ਰੋਗ ਘਟਦੇ ਹੀ ਨਹੀਂ ਅਸਾਧੇ ਰੋਗ ਨੇ ਤਾਂ ਕੀ ਕੀ ਤਕਾਸ ਉਹਨੂੰ ਕਿੰਨਾ ਜਦ ਤੁਸੀਂ ਬਚਾਓਗੇ ਮਰੀਜ਼ ਨੂੰ ਜਿਹਦੇ ਪਾਣੀ ਰੋਗ ਜਿਹਨੂੰ ਇਕੱਠੇ ਹੀ ਨੇ ਕਿੰਨਾ ਜਰ ਉਹਦੀ ਆਸ ਕਰੋਗੇ ਜਨ ਜਿੰਦਾ ਰਹਿਣ ਦੀ ਉਹਨੇ ਵੱਲ ਹੀ ਵੱਲ ਅਸਾਧ ਜਿਹੜਾ ਲਫ਼ਜ਼ ਵਰਤਿਆ ਇਹ ਬਹੁਤ ਇੰਪੋਰਟੈਂਟ ਜਿੰਨੀਆਂ ਮਤਾਂ ਨੇ ਸਭ ਸਾਧਨਾ ਕਰਦੀ ਸੁਧਾਰ ਦੀ ਗੁਰਮਤ ਵਿੱਚ ਸਾਧਨਾ ਨਹੀਂ ਹੁੰਦੀ ਬਸ ਜਿਹੜੇ ਗੁਰਮਤੀ ਵੀ ਸਾਧਨਾ ਦੀ ਗੱਲ ਕਰਦੇ ਨੇ ਉਹਨਾਂ ਦਾ ਗੁਰਮਤੀ ਉਹਨੂੰ ਸਮਝੇ ਹੈ ਇਹ ਤੇ ਸਾਧਨਾ ਕੀ ਹੁੰਦੀ ਹੈ ਉਹਨਾਂ ਦੀ ਸਾਧਨਾ ਉਹਨਾਂ ਦੀ ਸਾਧਨਾ ਦਾ ਸੰਬੰਧ ਸਰੀਰ ਨਾਲ ਹੈ ਸਾਧਨਾ ਸਾਡੇ ਵੀ ਉਹਨਾਂ ਦੀ ਸਾਧਨਾ ਸਰੀਰ ਨਾਲ ਐਕਸਰਸਾਈਜ਼ ਹੈ ਸਾਡੀ ਸਾਧਨਾ ਮਨ ਨਾਲ ਮਨ ਸਾਧੇ ਸਿੱਧ ਹੋਏ ਸਿੱਧ ਹੋਏ ਮਨ ਸਾਧੇ ਤੇ ਸਮਝ ਆ ਜਾਣੀ ਹੈ ਸਿੱਧੀ ਤੋਂ ਸਮਝ ਆ ਰੋਗ ਕਿਵੇਂ ਜਾਣਨੇ ਦੀ ਸਮਝ ਹੈ ਰੋਗਾਂ ਦੀ ਹੁੰਦੀ ਹੈ ਸਮਝ ਹੈ ਵੈਦਕ ਕੀ ਹਾਰ ਵੈਦਕ ਕੀ ਸਮਝ ਹੈ ਡਾਕਟਰੀ ਕੀ ਹੈ ਸਮਝ ਹੈ ਡਾਕਟਰ ਨੂੰ ਕੀ ਹੈ ਸਮਝ ਹੈ ਰੋਗ ਕਿਵੇਂ ਜਾਣਨਾ ਜਿਹਨੂੰ ਸਮਝ ਆ ਰੋਗ ਦਾ ਕਾਬੂ ਪਾਉਂਦਾ ਫਿਰ ਸਮਝੀ ਨਾ ਰੋਗ ਦਾ ਕਾਬੂ ਨਹੀਂ ਪੈ ਸਕਦਾ ਇਹਨਾਂ ਰੋਗਾਂ ਦੀ ਸਮਝ ਕਰ ਆਉਗੀ ਸਮਝ ਕਿਹਨੂੰ ਆਉਗੀ ਆਤਮਾ ਨੂੰ ਤਾਂ ਉਹਦਾ ਬਚਾ ਆ ਸਕਦਾ ਗੁਰਬਾਣੀ ਤੇ ਸੋਚੀ ਹੋਈ ਹੈ ਇਹਨਾਂ ਰੋਗਾਂ ਦੀ ਸੋਚੀ ਹੈ ਕਾਬੂ ਪਾਉਣ ਦੀ ਮਾਦੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਮਾਦੋ ਵਿਦਿਆ ਹਿਤ ਕੀਨ ਆਈ ਨੂੰ ਵਿਦਿਆ ਵਿਦਵਾਨਾਂ ਨੇ ਜਿਹੜੀ ਵਿਦਿਆ ਪੜਾਈ ਜਾਂਦੀ ਹੈ ਪੜੀ ਆ ਉਹ ਵਿਦਿਆ ਅਸਲ ਦੇ ਵਿੱਚ ਆਲੋ ਵਿਦਿਆ ਨੂੰ ਜਿਹੜੇ ਧਰਮ ਪ੍ਰਚਾਰਕ ਨੇ ਉਹਨਾਂ ਨੇ ਅਵਿਦਿਆ ਨੂੰ ਹਿਤਕਾਰੀ ਬਣ ਲਿਆ ਅਵਿਦਿਆ ਹਿਤਕਾਰੀ ਨਹੀਂ ਹੈ ਸਾਡੇ ਵੀ ਇਹੀ ਹਾਲ ਹੈ ਵਿਦਵਾਨਾਂ ਦਾ ਹੁਣ ਇਹ ਦੱਸਣ ਅਵਿਦਿਆ ਨੂੰ ਕਿਹਾ ਹੋਇਆ ਕਿਹੜੀ ਚੀਜ਼ ਅਵਿਦਿਆ ਕੀ ਇੱਥੇ ਆ ਕੇ ਗੜਬੜ ਝਗੜ ਬੁੱਝ ਕੇ ਕਰ ਗਿਆ ਅਵਿਦਿਆ ਨੂੰ ਸੱਚ ਬਣ ਲਿਆ ਹਿਤਕਾਰੀ ਬਣ ਲਿਆ ਜਿਹਨੂੰ ਅਸੀਂ ਸੰਸਾਰ ਜਵਾਬ ਕਹਿੰਦੇ ਆ ਬੰਦਾ ਦੀ ਵਿਦਿਆ ਜਿਹਨੂੰ ਮਾਂ ਕਹਿੰਦੇ ਮਾਂ ਹੁੰਦੀ ਹੋਈ ਜਿਹਨੂੰ ਮੇਰਾ ਕਹਿੰਦੇ ਮੇਰਾ ਹੈ ਹੀ ਨਹੀਂ ਹੋ ਜਿਹਨੂੰ ਮਰਨਾ ਕਹਿੰਦੇ ਮਰਨਾ ਹੈ ਹੀ ਨਹੀਂ ਹੋ ਜਿਹਨੂੰ ਜਿਉਣਾ ਕਹਿੰਦੇ ਜਿਉਣਾ ਹੈ ਹੀ ਨਹੀਂ ਹੋ ਤੇ ਸਾਰੀ ਵਿਦਿਆ ਸਾਰੀ ਵਿਦਿਆ ਹੋ ਗਈ ਇਹ ਤਾਂ ਇਹ ਸਾਰੀ ਬੋਲੀ ਸੰਸਾਰ ਦੀ ਵਿਦਿਆ ਇਹਨੂੰ ਅਸੀਂ ਬੋਲਿਆ ਹਿਤਕਾਰੀ ਸਬਰ ਸ਼ਾਸਤਰ ਲਿਖ ਲੈ ਇਹ ਨਿਕਲੇ ਨਹੀਂ ਸਕਦਾ ਇਹ ਜੋ ਇਸ ਕਰਕੇ ਨਾ ਬਵੇਕ ਦੀ ਬਲੀਨ ਹੋ ਗਿਆ ਬਵੇਕ ਦੀ ਬਲੀਨ ਹੋ ਗਿਆ ਸਾਰੇ ਸਬਰ ਸ਼ਾਸਤਰ ਲਿਖ ਲੈ ਇਤਿਹਾਸ ਲਿਖ ਲਿਆ ਇਤਿਹਾਸ ਅਵਿਦਿਆ ਹੈ ਇਤਿਹਾਸ ਦਾ ਸਰੀਰ ਦਾ ਹੁੰਦਾ ਆਤਮਾ ਦਾ ਇਤਿਹਾਸ ਕੀ ਹੁੰਦਾ ਆਤਮਾ ਦਾ ਇਤਿਹਾਸ ਕੀ ਹੈ ਆਤਮਾ ਦਾ ਮਾਪਿਓ ਕੌਣ ਆਤਮਾ ਦਾ ਜਨਮ ਕਿਤੋਂ ਹੋਇਆ ਆਤਮਾ ਦੀ ਮਾਰ ਕਿਵੇਂ ਹੋਊਗੀ ਮਰ ਕਿਵੇਂ ਮਰੂਗਾ ਮਰ ਕੇ ਜਿਉਂਦਾ ਕਿਵੇਂ ਹੋਊਗਾ ਸਾਰੀ ਗੱਲ ਗੁਰਬਾਣੀ ਜੀ ਦੱਸੀ ਹੋਈ ਪੜਨ ਦੀ ਜਿਹੜੀ ਪੜਾਈ ਆ ਉਹ ਵਿਦਿਆ ਸਿਮਰਤ ਸ਼ਾਸਤਰ ਦੀ ਪੜਾਈ ਵਿਦਿਆ ਜਿਹੜੀ ਅੱਜ ਤੱਕ ਟੀਕਾਕਾਰ ਜਿੱਦੇ ਟੀਕਾਕਾਰ ਅਵਿਦਿਆ ਦੇ ਆਧਾਰ ਤੇ ਟੀਕੇ ਕੀਤੇ ਤੇ ਸਾਰੇ ਇਸ ਕਰਕੇ ਟੀਕਾ ਠੀਕ ਨਹੀਂ ਵਿਦਿਆ ਸੋਧੇ ਤਤ ਲੈ ਦਾ ਮਤਲਬ ਇਹੀ ਸੀ ਵਿਦਿਆ ਨੂੰ ਸੋਧੋਗੇ ਅਵਿਦਿਆ ਵਿੱਚੋਂ ਲਾ ਦੇਣੀ ਹੈ ਧੋ ਦੇਣੀ ਹੈ ਇਹ ਵਿਦਿਆ ਸੋਧ ਕਈ ਅਵਿਦਿਆ ਤੋਂ ਬਚਿਆ ਜਾ ਸਕਦਾ ਹੈ ਉਹ ਵਿਦਿਆ ਨਾਲ ਟੀਕੇ ਕੀਤੇ ਸਾਰੇ ਦੀ ਟੋਕਰੀ ਚਲੇਗੇ ਸਾਰੇ ਗੁਰ ਵੀ ਕਰ ਲੱਗੇ ਤੇ ਜਿਹੜੇ ਟੀਕਾ ਕਿਵੇਂ ਕਰ ਲੈਂਦੇ ਉਹਨਾਂ ਨੂੰ ਪਤਾ ਨਹੀਂ ਵਿਦਿਆਰ ਵਿਦਿਆ ਹੁੰਦੀ ਕੀ ਹੈ ਅਸੀਂ ਸਮਝਾ ਦਿੰਦੇ ਵਿਦਿਆਰ ਵਿਦਿਆ ਕੀ ਹੁੰਦੀ ਹੈ ਪਤਾ ਹੀ ਉਹਨਾਂ ਨੂੰ ਵਿਦਿਆਰ ਵਿਦਿਆ ਕੀ ਫਰਕ ਹੈ ਬਵੇਗ ਦੀ ਬਲੀਦ ਕਿਉਂ ਹੈ ਅਵਿਦਿਆ ਨਾਲ ਹਿੱਤ ਹੈ ਅਵਿਦਿਆ ਨੂੰ ਸੱਚ ਬੰਦੀ ਬੈਠੇ ਹੋ ਤੁਸੀਂ ਕਾਲੂ ਨੂੰ ਨਾਨਕ ਦਾ ਪਿਓ ਮੰਨੀ ਬੈਠੇ ਹੋ ਤੁਸੀਂ ਅਵਿਦਿਆ ਹੈ ਜੇ ਨਹੀਂ ਮੰਨੋਗੇ ਦਾਸ ਗਿਆ ਮੰਨੋਗੇ ਗੁਰਬਾਣੀ ਗਈ ਕੀ ਰੱਖਣਾ ਦਾਸ ਰੱਖਣਾ ਗੁਰਬਾਣੀ ਰੱਖਣੀ ਉਹ ਕਹਿੰਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਹਰ ਜਿਉ ਪਿਤਾ ਹਰ ਜਿਉ ਮਾਤਾ ਗੁਰਬਾਣੀ ਕਹਿੰਦੀ ਹੈ ਉਹ ਸੱਚ ਹੈ ਜਾਂ ਇਤਿਹਾਸ ਸੱਚ ਹੈ ਇੱਕ ਚੀਜ਼ ਰੱਖਣੀ ਬੂਦ ਹੋ ਜੂ ਜਿਹਨਾਂ ਨੇ ਇਤਿਹਾਸ ਰੱਖਣਾ ਗੁਰਬਾਣੀ ਗਈ ਉਹ ਲੋਕ ਜਿਹਨਾਂ ਨੇ ਗੁਰਬਾਣੀ ਰੱਖਣੀ ਦਾਸ ਗਿਆ ਉਹ ਲੋਕ ਦੋਏ ਤਲਵਾਰਾਂ ਨਹੀਂ ਰਲੀ ਹੋਏ ਵਿਦਵਾਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਇਹ ਵਿਦਿਆ ਉਹਨਾਂ ਨੇ ਵੀ ਕੀਤਾ ਦਾ ਕ੍ਰਿਸ਼ਨ ਦਾ ਬਾਬਾ ਪਿਓ ਬਣਾ ਲਏ ਇਹ ਗੱਲ ਸੀ ਕੀਤੀ ਸੀ ਇਹ ਅਸੀਂ ਗੱਲ ਤਸਬ ਬਾਜਾ ਕੀ ਕਹਿੰਦੇ ਨੇ ਕ੍ਰਿਸ਼ਨ ਤਾਂ ਨਹੀਂ ਮੁਨਕਰ ਹੈ ਉਹ ਪਰ ਕ੍ਰਿਸ਼ਨ ਇੱਕ ਨਹੀਂ ਹੁੰਦਾ ਕਿਤੇ ਕ੍ਰਿਸ਼ਨ ਦੇ ਕੀਟ ਕੋਟੇ ਬਣਾਏ ਕਰੋੜਾਂ ਕ੍ਰਿਸ਼ਨ ਨੇ ਸਾਰੇ ਜਿਹੜਾ ਮਨ ਕਾਲਾ ਕ੍ਰਿਸ਼ਨ ਜਿਹੜਾ ਰਾਮ ਹੈ ਸਭ ਦੇ ਅੰਦਰ ਬੋਲਦਾ ਬਸ ਕ੍ਰਿਸ਼ਨ ਦੇ ਅੰਦਰ ਰਾਮ ਬੋਲਦਾ ਸਮੇ ਘਟਨਾ ਬੋਲਦਾ ਤੇ ਇਹ ਸੋਧੇ ਸਮਰਤ ਸਾਸਤਰ ਸਦਲ ਸੀ ਇਹ ਸੋਧੇ ਤੇ ਇਹ ਕੀ ਜਾਣਨ ਵਿਦਵਾਨ ਵੀ ਗੱਲ ਕੀ ਹੈ ਇਹ ਮੂਰਖ ਤੇ ਕੀ ਜਾਣਨ ਕੀ ਹੈ ਵਿਦਵਾਨ ਮੂਰਖ ਨੇ ਕੀ ਜਾਣਨ ਗੱਲ ਕੀ ਹੈ ਇਹਨਾਂ ਦਾ ਅਸਲ ਵਿਸ਼ਾ ਨਹੀਂ ਵਿਦਵਾਨਾਂ ਦਾ ਵਿਸ਼ਾ ਨਹੀਂ ਹੈ ਗੁਰਬਾਣੀ ਗੁਰਮੁਖਾਂ ਦਾ ਵਿਸ਼ਾ ਗੁਰਮੁਖੀ ਬੋਲੀ ਹੈ ਬਹਿ ਜਾਣਗੇ ਹੁਣ ਟੇਕ ਕੇ ਆਪੇ ਬਹਿ ਗਏ ਬਹਿ ਜਾਣਗੇ ਜੇ ਨਹੀਂ ਬੈਠੇ ਬਹਿ ਜਾਣਗੇ ਇਹਦਾ ਠੀਕ ਕਰਕੇ ਦਿਖਾ ਦੇ ਕੋਈ ਕਰਕੇ ਨਾ ਦਿਖਾਵੇ ਹੱਥ ਲਾ ਬੈਠੀ ਕੇ ਬਲ ਹੋਵੇ ਤਾਂ ਸਹੀ ਉਹ ਨਹੀਂ ਕਰ ਲੋ ਕਿਸੇ ਨੂੰ ਬੋਲਣ ਦਾ ਸਮਝਿਆ ਕੋਈ ਨਹੀਂ ਪਤਾ ਹੀ ਕੋਈ ਨਹੀਂ ਕਿਸੇ ਨੂੰ ਕੁਝ ਨਾ ਕਿਸੇ ਸੰਤ ਨੂੰ ਪਤਾ ਸਾਰੇ 40 ਸਾਲ ਦਾ 50 ਸਾਲ ਦਾ ਸਾਰਿਆਂ ਨੂੰ ਪੜਦਾ ਸਾਰਿਆਂ ਨੂੰ ਦੇਖਦਾ ਅਸੀਂ ਆਪਣੀ ਮਿੱਲੀ ਥੱਲੇ ਤੋਂ ਨਹੀਂ ਵਾਰ ਕੀਤੀ ਅਲੱਗ ਗੱਲ ਆਪਣੀ ਖੋਜ ਕਰਦੇ ਰਹੇ ਉਹ ਅਲੱਗ ਗੱਲ ਪਤਾ ਸਾਲ ਦਾ ਇਹਨਾਂ ਨੂੰ ਦੱਸਿਆ ਹੋਇਆ ਸਾਰਿਆਂ ਨੂੰ ਵੀ ਭਾਈ ਬਹੁਤਾ ਜੰਦਰੀ ਲੱਗਣਾ ਇਹ ਨਾ ਸਮਝੋ ਵੀ ਹੁਣ ਕੁਰਬਾਨੀ ਦੇ ਅਰਥ ਨਹੀਂ ਹੁੰਦੇ 1996 ਵਿੱਚ ਗਏ ਤਾਂ ਸੀ ਮੈਂ ਕਹਿੰਦਾ ਗੁਰਬਾਣੀ ਦੇ ਅਰਥ ਆ ਜਾਣੇ ਨੇ ਛੇਤੀ ਬਾਹਰ ਇਹ ਪਰਮ ਕੱਢ ਹੋਏ ਇਹਦੇ ਅਰਥ ਨਹੀਂ ਤੇ ਛੱਡ ਵਿੱਚ ਚਲੇ ਗਿਆ ਸੀ ਪਰ ਇਹਨਾਂ ਨੂੰ ਵਿਸ਼ਵਾਸ ਨਹੀਂ ਹੋਇਆ ਹੁਣ ਹੋ ਗਿਆ ਹੁਣ ਨਿਕਲ ਤੁਰ ਨਿਕਲਦਾ ਕੋਈ ਬੋਲੇ ਨਾ ਸਹੀ ਕਿੱਧਰ ਬੋਲਦਾ ਸਭ ਚੁੱਪ ਹੋ ਜਾਣਗੇ ਅਵਿਦਿਆ ਹੈ ਤਕੀਰ ਵਿਵੇਕ ਦੀਪ ਮਲੀਨ ਸਾਰਿਆਂ ਦਾ ਵਿਵੇਕ ਦੀਪ ਮਲੀਨ ਇਸ ਕਰਕੇ ਅਵਿਦਿਆ ਦਾ ਸਿੱਧ ਕੀਤਾ ਹੈ ਸਾਰਿਆਂ ਵਿਦਿਆ ਨੂੰ ਸੱਚ ਮੰਨਿਆ ਹੋਇਆ ਵਿਦਿਆ ਸੋਤੀ ਨਹੀਂ ਤਦ ਕਿਵੇਂ ਬਣੂਗਾ ਇਹ ਵਿਦਿਆ ਪੜਦਾ ਰਹੇ ਵਿਦਿਆ ਸੋਧਣੀ ਹੋਰ ਗੱਲ ਹੈ ਵਿਦਿਆ ਪੜਨੀ ਹੋਰ ਗੱਲ ਹੈ ਬਣਨਾ ਨਹੀਂ ਹੈ ਜਿਹਨੂੰ ਤੁਸੀਂ ਮੰਨਣਾ ਕਹਿੰਦੇ ਨਹੀਂ ਮੰਨਣਾ ਜਿਨ੍ਹਾਂ ਨੂੰ ਗੁਰਬਾਣੀ ਸੁਣ ਕੇ ਆਨੰਦ ਆਉਂਦਾ ਉਹ ਵਿਦਿਆ ਯਕੀਨ ਉਹਨਾਂ ਨੇ ਕੀਤਾ ਹੈ ਜਿਨ੍ਹਾਂ ਨੂੰ ਗੁਰਬਾਣੀ ਸੁਣ ਕੇ ਆਨੰਦ ਆਉਂਦਾ ਨਾ ਉਹ ਵਿਦਿਆ ਯਕੀਨ ਦੇ ਸਾਰੇ ਕਿਸੇ ਤੇ ਲੱਗਦੇ ਹੁਣ ਬਾਣ ਬਾਣੀ ਦੇ ਤੇ ਉਹਨੂੰ ਆਵੇ ਅਨੰਦ ਤੀਜੇ ਪਾਸ਼ਾ ਨੂੰ ਅਨੰਦ ਆਇਆ ਸੀ ਬਣ ਲੱਗੇ ਤੇ ਵਿਆਕਲ ਹੋ ਗਏ ਸੀ ਕਬੀਰ ਕਹਿੰਦਾ ਲੱਗਦੀ ਭੁੱਲ ਗਰ ਪਰਿਆ ਪਰਿਆ ਕਰੇ ਜੇ ਸ਼ੇਖ ਉਹਦੇ ਕਰੇ ਜੇ ਸ਼ੇਖ ਹੋ ਗਿਆ ਤੁਹਾਨੂੰ ਅਨੰਦ ਆਉਂਦਾ ਉਹ ਕਾਨਨ ਸਾਹਿਬ ਅੱਜ ਦੀ ਟੂਟ ਟੂਟ ਦਾ ਹੋਰ ਕੁਝ ਨਹੀਂ ਹੈਗਾ ਉਹਦਾ ਰਾਗ ਰਸ ਹੈ ਹੋਰ ਨਹੀਂ ਕੁਛ ਹੈ ਸਮਝ ਨਹੀਂ ਕੀ ਦਦੀ ਹੈ ਜਦੋਂ ਸਮਝ ਆ ਗਈ ਵਿਆਕੁਲ ਕਰ ਦੂਗੀ ਬੰਦੀ ਵੀ ਤੂੰ ਕਿੱਥੇ ਜਨਮ ਦਾ ਸਾਰਾ ਰੰਗ ਗਿਆ ਜਨਮ ਦਾ ਸਾਰਾ ਰੰਗ ਗਿਆ ਤੈਨੂੰ ਮਿਲਿਆ ਕੱਖ ਵੀ ਜਨਮ ਜੂਏ ਜਾਰ ਗਿਆ ਤੁਹਾਨੂੰ ਨਾ ਦੋਲ ਕੀਤਾ ਕੱਖ ਨਹੀਂ ਜਨਮ ਉਹਦੇ ਵਾਸਤੇ ਫਿਰ ਆਨੰਦ ਕਾਹਦਾ ਹੁੰਦਾ ਕਿਹੜੀ ਗੱਲ ਦਾ ਆਨੰਦ ਹੁੰਦਾ ਇਹਨਾਂ ਨੂੰ ਸਭ ਪਖੰਡਵਾਦ ਹੈ ਸਾਫ ਜਾਣ ਕਬੀ ਬੜਾ ਜੀ ਮੈਂ ਬੜਾ ਪ੍ਰੇਮ ਹੈ ਉਹਨੂੰ ਬੜੀ ਮੂਰਖਤਾ ਹੀ ਹੈ ਮੂਰਖ ਤੇ ਮੂਰਖ ਸਾਰੇ ਗੁਰਬਾਣੀ ਕਹੇ ਗੁਰਬਾਣੀ ਇਹ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੋ ਕਲ ਮੇਰੇ ਤਾਂ ਤੀਰ ਵਾਰੇ ਤੀਰ ਵੀ ਪੂਰੇ ਬਰਛੀ ਲੱਗੀ ਹੋਈ ਹੈ ਤੇ ਬਰਛੀ ਵਾਲਾ ਲੱਗੇ ਤੀਰ ਨੂੰ ਆਵੇ ਅਨੰਦ ਵਾਲ ਦੀ ਗੱਲ ਹੈ ਇਹ ਗੁਰਬਾਣੀ ਮਾਰਨ ਵਾਲੀ ਗੱਲ ਹੈ ਗੁਰਬਾਣੀ ਦਾ ਮਨ ਨੂੰ ਮਾਰਦੀ ਹੈ ਆਪਾਂ ਕਹਿੰਦੇ ਜਾਨਵਰ ਨੂੰ ਫੜ ਕੇ ਮਾਰੀ ਉਹਨੂੰ ਅਨੰਦ ਆਉਂਦਾ ਦੇਖ ਲਓ ਕਿਸੇ ਨੂੰ ਫੜ ਕੇ ਥੋੜੀ ਹੌਲੀ ਮਾਰ ਕੇ ਉਹਨੂੰ ਅਨੰਦ ਆਊਗਾ ਫੇ ਕਾਹਦਾ ਅਨੰਦ ਉਹਨਾਂ ਦੱਸੇ ਜਿਹਨੂੰ ਅਨੰਦ ਆਉਂਦਾ ਦੱਸੇ ਕਾਹਦਾ ਉਹਨਾਂ ਉਹ ਅਸਰ ਜੰਦੇ ਇੱਕ ਨਾ ਲੱਗੀ ਜੀ ਬਾਸ ਬਜਾਈ ਫੂਕ ਤਾਂ ਅਨੰਦ ਆਉਂਦਾ ਪੂਰਾ ਸਤਗੁਰ ਕਿਆ ਕਰੇ ਜੇ ਸਿੱਖ ਵਿੱਚ ਚੂਕ ਦੇਖਦੇ ਲੱਗੀ ਜੋ ਬਾਣ ਇਹ ਕਿਤੇ ਲੱਗਣ ਦਿੰਦੇ ਨੇ ਬਾਣ ਇਹਦਾ ਬਾਸ ਵਜਾਈ ਫੂਕ ਉਹ ਰੁੱਦ ਤਾਂ ਆਉਂਦਾ ਇਹਦਾ ਫੂਕ ਹੈ ਐ ਕੰਨ ਸੁਣੀਏ ਜੇ ਕੜਤੀ ਰਾਗ ਹੈ ਰੁੱਦ ਉਹਦਾ ਜਿਹਨੂੰ ਆਨੰਦ ਆਉਂਦਾ ਉਹਦੇ ਪੱਲੇ ਕੱਖ ਨਹੀਂ ਪਿਆ ਸਾਫ਼ ਹੈ ਅਭੀ ਉਹਦੇ ਪੱਲੇ ਕੱਖ ਪਈ ਨਹੀਂ ਨਾ ਉਹਨੇ ਬਦਲਣਾ ਨਾ ਉਹ ਗਿਆਨ ਨਾ ਉਹਦੀ ਸਰਾਏ ਬਦਲਦੀ ਨਾ ਉਹਨੇ ਵਾਣੀ ਬਦਲਣ ਦੀ ਗੱਲ ਹੈ ਨਾ ਉਹਨੇ ਬਦਲਣ ਦੀ ਲੋੜ ਹੈ ਉਹਨੂੰ ਉਹਨੂੰ ਤਾਂ ਲੋੜ ਕੁਝ ਹੋ ਰਹੀ ਹੈ ਹਾਂਜੀ ਰਹਾਉ ਤ੍ਰਿਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਤ੍ਰਿਗਤ ਜੋਨ ਤ੍ਰਿਗਤ ਜੋਨ ਹੁੰਦੀ ਹੈ ਜੋਨਾ ਸਾਰੀਆਂ ਤ੍ਰਿਗਤ ਨੇ ਕਿੰਨਾ ਹੋਣਾ ਚਾਹੀਦਾ ਇਹਦਾ ਕਹਿੰਦੇ ਨੇ ਵੀ ਜਿਹੜਾ ਚੱਲਦੇ ਨੇ ਧਰਤੀ ਤੇ ਉਤਰ ਪੁਜੋਰ ਨਹੀਂ ਨਹੀਂ ਸਾਰੀਆਂ ਜੂਨੋਂ ਹੀ ਤਰੰਗ ਨੇ ਕਿਤਨੇ ਗੁਣਾ ਦੇ ਵਿੱਚ ਨੇ ਤੇ ਗੁਣੀ ਸੰਸਾਰ ਪਰ ਭੁੱਤਾ ਸੁਤਿਆ ਰਹਿਣ ਮੈਂ ਇਹ ਜੋ ਨਾ ਜਿੰਨਾ ਜਦ ਤੰਨੇ ਗੁਣ ਭਾਇਆ ਦੇ ਨੇ ਉਹਨਾਂ ਜਦ ਜੂਦੋ ਦੇ ਦੀ ਜਦ ਤਰੇ ਗੁਣ ਬੈਠੇ ਖਾਈਏ ਸਾਰ ਹੋ ਗਿਆ ਫਿਰ ਗੱਲ ਚਲਾ ਤੇਰੇ ਕੋਲ ਜੋਰ ਅਚੇਤ ਬਸ ਤਿੰਨਾ ਜਿੰਨਾ ਚਿਰ ਰਜੋ ਤਮੋ ਸਤੂ ਦੇ ਵਿੱਚ ਉਹਨੂੰ ਦੇ ਸੁੱਤਾ ਪਿਆ ਅਚੇਤ ਅਚੇਤ ਹੈ ਉਦੋਂ ਨਹੀਂ ਜਾਗਿਆ ਹੈ ਉਹ ਸੁੱਤੇ ਪਏ ਸੁਣਦੇ ਨੇ ਕਹਿੰਦੇ ਆਨੰਦ ਹੁੰਦਾ ਅਚੇਤ ਚੇਤੇ ਨਹੀਂ ਰਜੇ ਹੈ ਸੰਭਵ ਫੁੱਲ ਪਾਪ ਅਸੋਚ ਸੱਪੋ ਉਸ ਪਾਪ ਸੰਭਵ ਸੰਭਵ ਪੁੰਨ ਪਾਪ ਅਸੋਚ ਉਹਦੇ ਵਿੱਚ ਪੁੰਨ ਪਾਪ ਦਾ ਇਹਨੂੰ ਗਿਆਨ ਨਹੀਂ ਜਿਹਨੂੰ ਪੁੰਨ ਸਮਝਦਾ ਪੁੰਨ ਹੈ ਨਹੀਂ ਜਿਹਨੂੰ ਪਾਪ ਸਮਝਦਾ ਪਾਪ ਹੈ ਪੁੰਨ ਪਾਪ ਦੀ ਸੋਚ ਤੋਂ ਅਛੂਤਾ ਹੈ ਜਿਹਨੂੰ ਪੁੰਨ ਸਮਝਦਾ ਉਹ ਪੁੰਨ ਹੈ ਨਹੀਂ ਜਿਹਨੂੰ ਪਾਪ ਸਮਝਦਾ ਪਾਪ ਹੈ ਨਹੀਂ ਪਰ ਇਹ ਪੁੰਨ ਪਾਪ ਵਿੱਚ ਫਸਿਆ ਕਰਕੇ ਪੁੰਨ ਪਾਪ ਦੀ ਸੋਚ ਡੁੱਬਿਆ ਰਹਿੰਦਾ ਇਹ ਪੁੰਨ ਪਾਪ ਜਿਹਨੂੰ ਮੰਨਦਾ ਪੁੰਨ ਪਾਪ ਹੁੰਦਾ ਹੀ ਨਹੀਂ ਪਰ ਇਹ ਮੰਨਦਾ ਪੁੰਨ ਪਾਪ ਦੀ ਸੋਚ ਜਿਹੜੀ ਹੈ ਗਲਤ ਸੋਚ ਨਾਲ ਜੁੜਿਆ ਹੋਇਆ ਅਸੋਚ ਹੈ ਪੁੰਨ ਪਾਪ ਦੀ ਸੋਚ ਅਸੋਚ ਹੈ ਪੁੱਠੀ ਸੋਚ ਹੈ ਦੀ ਪੁੱਠੀ ਉਦਾਂ ਉਹ ਪੜ ਲਈ ਜਾ ਇਹ ਪੁੰਨ ਕਿਵੇਂ ਕਰ ਦੂ ਕਿਵੇਂ ਕਰ ਦੂਗਾ ਪਾਪ ਹੈ ਸਾਰੀ ਦੁਨੀਆ ਪੁੰਨ ਪਾਪ ਨੂੰ ਬੁੱਧੀ ਹੈ ਆਪਣੇ ਠੀਕ ਹੈ ਜਪੁਰ ਪਾਪ ਸਾਫ ਜ਼ਾਹਰ ਹੁੰਦਾ ਗੁਰਬਾਣੀ ਪੁਰ ਪਾਪ ਨੂੰ ਬੋਲਦੀ ਨਹੀਂ ਪਹਿਲਾਂ ਤਾਂ ਇਸ ਵੇਸ ਤੇ ਹੀ ਠੀਕ ਹੈ ਸਾਰੇ ਗਲਤ ਨੇ ਪੁਰ ਪਾਪ ਨੂੰ ਬੰਦਦੇ ਨੇ ਸਾਰੇ ਠੀਕ ਹੈ ਵਿਦਵਾਨ ਸਾਰੇ ਪੁਰ ਪਾਪ ਨੂੰ ਬੰਦਦੇ ਨੇ ਵਿਦਵਾਨ ਦਾ ਕਣ ਕਣ ਚ ਬੰਦੀ ਜਾਂਦੇ ਨੇ ਇਹਨਾਂ ਦਾ ਕੀ ਹੈ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਸਾਰੇ ਦਾ ਨੇ ਲੈਣਾ ਵੀ ਕੀ ਹੈ ਬੰਦਦੇ ਇਹਨਾਂ ਨੇ ਲੈਣਾ ਕੀ ਇਹਨਾਂ ਨੇ ਕਿਹੜਾ ਮਾਇਆ ਛੱਡਣੀ ਹੈ ਉਹ ਤਾਂ ਉਹਨੂੰ ਹੁੰਦਾ ਜਿਹਨੇ ਮਾਇਆ ਛੱਡਣੀ ਹੋਵੇ ਅੱਗਾ ਸਵਾਰਨਾ ਹੋਵੇ ਵਿਦਵਾਨਾਂ ਨੇ ਨਹੀਂ ਕੁਝ ਕਰਨਾ ਹੁੰਦਾ ਵਿਦਵਾਨਾਂ ਨੇ ਕੁਝ ਪੜ੍ਹ ਕੇ ਨੌਕਰੀ ਲੈਣੀ ਹੁੰਦੀ ਨੌਕਰੀ ਕਰਨੀ ਹੁੰਦੀ ਉਹਨਾਂ ਤੋਂ ਬਸ ਹਾਂਜੀ ਮਾਨੁਖਾ ਅਵਤਾਰ ਦੁਲਬ ਤੇਹੀ ਸੰਗਤ ਪੋਜ ਇਹ ਤਰਕ ਜੂਲ ਦੇ ਵਿੱਚ ਹੀ ਆ ਮਨੁੱਖਾ ਅਵਤਾਰ ਮਨੁੱਖਾ ਜਨਮ ਇਹ ਜਿਹੜੀਆਂ ਤਰਕ ਜੂਲਾਂ ਨੇ ਨਾ ਉਹਦੇ ਵਿੱਚ ਹੀ ਮਨੁੱਖਾ ਅਵਤਾਰ ਵੀ ਵਿੱਚ ਹੀ ਹੈ ਬਾਹਰ ਨਹੀਂ ਦੁਰਲਭ ਜ਼ਰੂਰ ਹੈ ਪੌੜੀ ਜ਼ਰੂਰ ਆਖਰੀ ਹੈ ਪਰ ਜੇ ਇਹਦੇ ਨਾਲ ਵੀ ਜੁੜਿਆ ਰਹਿਣਾ ਤੂੰ ਇਹ ਕੋਈ ਉਪਲਬਧੀ ਨਹੀਂ ਇਹਦੀ ਸੰਗਤ ਵੀ ਪਹੁੰਚ ਹੈ ਕਮਜ਼ੋਰ ਇਹਨੇ ਵੀ ਵਰਜਣ ਸੰਗਤ ਪਹੁੰਚ ਆਤਮਾ ਦਾ ਜਦ ਜੀਵਨ ਹੈ ਇਹ ਇਹਨੇ ਸਾਥ ਨਹੀਂ ਦੇਣਾ ਇਹ ਤਾਂ ਹੁਣ ਥੋੜਾ ਜਿਹਾ ਚੰਨੂ ਢਹਿ ਢੇਰੀ ਹੋ ਜਾਣਾ ਇਹਦੀ ਸੰਗਤ ਵੀ ਤਿਆਗਣੀ ਹੈ ਮਨੁੱਖਾ ਅਵਤਾਰ ਦੀ ਸੰਗਤ ਤਿਆਗਣੀ ਹੈ ਜਿਉਂਦੇ ਜਿਉਂਦੇ ਹੀ ਇਹਦੀ ਸੰਗਤ ਪੋਚ ਹੈ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਭਾਤੀ ਇਹ ਵੀ ਸੇ ਕਹੂਗਾ ਓਏ ਇਹ ਇਹਨਾਂ ਨੇ ਕੀ ਕੀਤਾ ਕਿਹਾ ਕਿਉਂ ਇਹ ਗੱਲ ਪਹਿਲਾਂ ਗੱਲ ਹੈ ਜਿੰਨੇ ਵੀ ਇਹਨਾਂ ਨੇ ਰਹੀ ਮੁਨੀ ਅਵਤਾਰ ਬਣਾਏ ਨੇ ਸਭ ਰੁੱਖਾ ਜਨਮ ਦੇ ਵਿੱਚ ਵਿਸ਼ਨੂੰ ਰੁੱਖਾ ਜਨਮ ਉਹਨੂੰ ਨੂੰ ਰੱਬ ਬਣਾਇਆ ਹੋਇਆ ਇਹਨਾਂ ਨੇ ਸਾਰਿਆਂ ਨੇ ਉਹ ਕਹਿੰਦਾ ਮਨੁੱਖ ਦੀ ਸੰਤ ਦਾ ਜਿਹੜੀ ਜਵਾਨ ਇਹ ਤਾਂ ਪੋਚ ਹੈ ਕਮਜ਼ੋਰ ਹੈ ਆਤਮਾ ਮਾਇਆ ਸਰੀਰ ਮਾਇਆ ਦਾ ਸਾਰੇ ਤੇ ਸੱਚ ਦੀ ਖੜਦਾ ਸੱਚ ਨੂੰ ਕਿਸੇ ਸਾਰੇ ਦੀ ਲੋੜ ਹੈ ਕੀ ਸੱਚ ਨੂੰ ਪੂਰੇ ਸਾਰੇ ਦੀ ਕਿਸੇ ਸਾਰੇ ਝੂਠ ਦੇ ਸਾਰੇ ਦੀ ਲੋੜ ਹੈ ਪਰ ਅਸੀਂ ਝੂਠ ਦੇ ਆਸਰੇ ਸੱਚ ਨੂੰ ਐਕਸਪਲੇਨ ਕਰ ਰਹੇ ਇਦਾਸ ਕੀ ਹੈ ਝੂਠ ਬਾਣੀ ਦੇ ਬਾਹਰ ਗੁਰਬਾਣੀ ਤੋਂ ਬਾਹਰ ਜੋ ਵੀ ਅਸੀਂ ਪ੍ਰਮਾਣਦੇ ਹਾਂ ਸਭ ਝੂਠ ਨੇ ਝੂਠ ਦੇ ਆਸਰੇ ਅਸੀਂ ਸੱਚ ਨੂੰ ਸਟੈਂਡ ਕਰ ਰਹੇ ਉਹ ਸੱਚ ਹੁੰਦਾ ਹੀ ਨਹੀਂ ਜਿਹਨੂੰ ਝੂਠ ਦੀ ਲੋੜ ਪੈ ਜਾ ਸਟੈਂਡ ਵਾਸਤੇ ਅਜੋ ਸੱਚ ਨਹੀਂ ਹੁੰਦਾ ਉਹ ਜਿੰਨਾ ਜਰ ਅਸੀਂ ਸਰੀਰ ਦੀ ਸਾਨੂੰ ਲੋੜ ਹੈ ਉਹਨਾਂ ਜੇ ਸੱਚ ਨਹੀਂ ਪ੍ਰਗਟ ਸਾਡੇ ਅੰਦਰ ਸੱਚੀ ਬਾਣੀ ਨਹੀਂ ਪ੍ਰਗਟ ਅੰਦਰ ਸਾਡੇ ਸੰਤਤ ਕਾਦੀ ਕਰ ਕਰਨੀ ਅਸੀਂ ਫਿਰ ਆਖਰ ਸੰਤਤ ਕਾਦੀ ਨਹੀਂ ਸ਼ਬਦ ਦੀ ਸੰਤਤ ਕਾਦੀ ਹੁਕਮ ਦੀ ਹੁਕਮ ਚ ਸਮਾਉਣਾ ਜਾ ਕੇ ਆਖਰ ਹੁਕਮ ਸਮਾਉਣਾ ਸਰੀਰ ਦੀ ਸੰਤਤ ਛੱਡ ਕੇ ਹੁਕਮ ਦੀ ਸੰਗਤ ਕਰਦੀ ਹੈ ਹੁਕਮੇ ਆਏ ਹੁਕਮੇ ਜਾਏ ਹੁਕਮੇ ਰਹੇ ਸਭਾਈ ਸਮਾਇਆ ਹੁਕਮ ਦੇ ਵਿੱਚ ਹਮੇਸ਼ਾ ਰਹੂਗਾ ਇਹ ਜੁੜਿਆ ਹੋਇਆ ਸ਼ਰੀਰ ਹਮੇਸ਼ਾ ਨਹੀਂ ਰਹਿ ਸਕਦਾ ਜੰਮਣ ਮਰਨ ਚ ਪਊਗਾ ਇਹ ਅਗਲਾ ਜਨ ਫੇਰ ਹੋ ਜਾਊਗਾ ਜਿੰਨਾ ਜਨ ਸਰੀਰ ਧਾਰਨ ਕਰੂਗਾ ਦੂਆ ਜਨ ਬੁੱਧਾ ਰਹੂਗਾ ਜੇ ਕਹੇ ਹੁਣ ਮਨੁੱਖਾ ਸਰੀਰ ਮੇਰਾ ਸਿਰ ਆ ਕੇ ਮੈਂ ਨਾ ਛੱਡਾਂ ਇਹ ਵੀ ਸੰਗਤ ਪਹੁੰਚ ਹੈ ਇਹ ਵੀ ਢਾਡੇਰੀ ਹੋ ਜੂ ਹਮੇਸ਼ਾ ਰਹਿਣ ਵਾਲਾ ਨਹੀਂ ਹੈ ਪਰ ਅਵਤਾਰ ਸਾਰੇ ਮਨੁੱਖਾ ਜਨਮ ਦੇ ਪਏ ਮੂਰਤੀਆਂ ਸਾਰੀਆਂ ਮਨੁੱਖਾ ਜਨਮ ਦੀਆਂ ਮਨੁੱਖਾ ਜਨਮ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ ਪੌੜੀ ਹੈ ਆਖਰੀ ਪੌੜੀ ਦੇ ਪੌੜਨ ਐਡੀ ਜ਼ਿਆਦਾ ਨਹੀਂ ਹੁੰਦੀ ਉਹਨਾਂ ਜਿਹੜਾ ਜਿਹੜਾ ਪੌੜੀ ਦੀ ਲੋੜ ਹੈ ਪੌੜੀ ਦੇ ਖੜੇ ਨਹੀਂ ਰਹੀਦਾ ਹੁੰਦਾ ਜੇ ਪੌੜੀ ਦੇ ਖੜ ਕੇ ਫਿਰ ਮਹਿਲ ਜਿਹਾ ਬਣਾ ਪੌੜੀ ਦਾ ਮਹਿਲ ਜਾਣ ਵਾਸਤੇ ਹੈ ਬਸ ਪੌੜੀ ਦੀ ਪੜਨਾ ਇੰਪੋਰਟੈਂਸ ਖਤਮ ਹੋ ਗਈ ਪੌੜੀ ਤੇ ਨਹੀਂ ਰੁਕਣਾ ਜਾ ਕੇ ਇਹ ਪੌੜੀ ਤੇ ਰੁਕਦੇ ਨੇ ਲੋਕ ਜਾ ਕੇ ਪੌੜੀ ਦੇ ਖੜ ਕੇ ਜਾ ਕੇ ਪੌੜੀ ਦੇ ਖੜ ਕੇ ਘਰ ਤਾਂ ਫਿਰ ਗਈ ਪੌੜੀ ਕਿੰਨੀ ਜਗ੍ਹਾ ਹੁੰਦੀ ਹੈ ਇਸ ਕਰਕੇ ਇਸ ਪੌੜੀ ਤੇ ਜੇਬਰ ਚੁੱਕ ਚੁੱਕ ਇੱਥੇ ਚੁੱਕ ਜਾਂਦਾ ਇੱਥੇ ਜੀ ਲਾ ਲੈਂਦਾ ਪੌੜੀ ਤੇ ਅੰਦਰ ਜਾਣਾ ਚੁੱਕ ਜਾਂਦਾ ਕਮਾੜ ਖੋਲ ਕੇ ਅੰਦਰ ਨਹੀਂ ਵੜਦਾ ਜਿਹੜਾ ਚੁੱਕ ਗਿਆ ਜੋ ਪੌੜੀ ਤੇ ਖੜ ਕੇ ਸਰੀਰ ਨਾਲ ਪਿੱਛੇ ਦੇ ਖੰਡਾ ਕੇ ਉਹ ਪਾੜ ਲਿਆ ਇਹ ਸੰਗਤ ਹੈ ਪੋਚ ਕਮਜ਼ੋਰ ਪਾਪ ਸਾਗਰ ਦੇ ਪਿੱਛੇ ਡੁੱਬ ਜਾਣਾ ਲੈ ਕੇ ਤੁਹਾਨੂੰ ਸਰੀਰ ਨੇ ਲੈ ਕੇ ਡੁੱਬ ਜਾਣਾ ਜੇ ਸਰੀਰ ਨੂੰ ਛੱਡਿਆ ਡੁੱਬੋ ਦੂਗਾ ਬਾਪ ਸਾਗਰ ਦੇ ਵਿੱਚ ਕਿਸ਼ਤੀ ਜਹਾਜ਼ ਵਿੱਚ ਚੜਨ ਵਾਸਤੇ ਦਿੱਤੀ ਹੈ ਸਰੀਰ ਦੀ ਜਹਾਜ਼ ਨਹੀਂ ਬਾਹਰ ਲਾਉਣਾ ਬਾਬਾ ਸਾਗਰ ਤੋਂ ਜਹਾਜ਼ ਨਹੀਂ ਡੁੱਬਦਾ ਹੈ ਇਹ ਤਾਂ ਕਿਸ਼ਤੀ ਹੈ ਜਿਹੜਾ ਜਹਾਜ਼ ਚੜ ਗਿਆ ਬਚ ਗਿਆ ਨਾਮ ਦੇ ਜਿਹੜਾ ਕਿਸ਼ਤੀ ਰਹਿ ਗਿਆ ਡੁੱਬ ਗਿਆ ਇਹ ਤਾਂ ਡੁੱਬ ਜਾਣ ਜਾ ਪੇ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ ਜੀ ਜੰਤ ਜਿੰਨੇ ਵੀ ਨੇ ਜਿੱਥੇ ਵੀ ਹੈਗੇ ਜੀ ਜੰਤ ਜਹਾਂ ਜਹਾਂ ਜਿੱਥੇ ਜਿੱਥੇ ਵੀ ਜੀ ਜੰਤ ਹੈਗੇ ਆਦਮੀ ਨਹੀਂ ਸਾਰੇ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ ਕਰਮ ਦੇ ਬਸ ਨੇ ਕਰਮ ਦੇ ਬਸ ਨੇ ਉਹ ਆਪਣੀ ਸੋਚ ਦੇ ਬਸ ਵਿੱਚ ਨੇ ਕਰਮ ਦਾ ਮਤਲਬ ਤੇ ਸੋਚ ਹੈ ਕਰਮ ਨਹੀਂ ਕੋਈ ਕਰ ਸਕਦਾ ਸੀ ਸੋਚ ਸਕਦੇ ਸੋਚ ਦੇ ਅਨੁਸਾਰ ਦੇ ਜੋ ਸੋਚ ਹੈ ਉਹਦੇ ਅਨੁਸਾਰ ਇਹ ਪਰਮੇਸ਼ਰ ਦੀ ਕਿਰਪਾ ਦੇ ਅਨੁਸਾਰ ਨੇ ਜਾਂ ਆਪਣੀ ਸੋਚ ਦੇ ਅਨੁਸਾਰ ਨੇ ਕਾਲ ਫਾਸ ਅਵਧ ਲਾਗੇ ਕੁਛ ਨਾ ਚਲੇ ਉਪਾਏ ਜਦ ਕਾਲ ਫਾਸ ਲੱਗਦੀ ਹੈ ਅਵਧ ਲਾਗੇ ਅਵਧ ਕੀ ਕਹਿੰਦੇ ਜਿਹਦਾ ਕੋਈ ਇਲਾਜ ਨਹੀਂ ਜਿਹੜੀ ਕੱਟੀ ਹੋਣੀ ਨਹੀਂ ਜਾ ਸਕਦੀ ਜਦੋਂ ਫਾਸੀ ਹੁੰਦੀ ਹੈ ਨਾ ਪੈਗੀ ਗਾਲੀ ਕੱਟੀ ਜਾਊਗੀ ਅਵਧ ਕੱਟ ਨਹੀਂ ਸਕਦੇ ਉਹ ਕੁਛ ਨਾ ਚੱਲੇ ਉਪਾਏ ਫਿਰ ਉਪਾਏ ਨਹੀਂ ਚੱਲਦਾ ਉਪਾਏ ਹੁਣ ਹੋ ਸਕਦਾ ਪਹਿਲਾਂ ਪਹਿਲਾਂ ਹੁਣ ਉਪਾਏ ਹੋ ਸਕਦਾ ਫਾਂਸੀ ਦਾ ਰਸਾ ਪਿਆ ਹੋਇਆ ਗੱਲ 'ਚ ਕਟਿਆ ਜਾ ਸਕਦਾ ਕਟਿਆ ਜਾ ਸਕਦਾ ਰਵਿਦਾਸ ਠੀਕ ਹੈ ਕਬੀਰ ਨੇ ਦੱਸ ਦਿੱਤਾ ਕਹਿੰਦਾ ਸਾਰੇ ਬੰਦਿਆਂ ਦੇ ਗੱਲ ਵਿੱਚ ਰਸਾ ਪਿਆ ਹੈ ਰਸਾ ਪਾ ਕੇ ਬੰਦੇ ਜਿਹੜਾ ਦਾ ਭਜਦੇ ਨੇ ਉਹ ਤਾਂ ਸਮਝੋ ਬਰੇ ਜਿਹੜੇ ਟੇਕੇ ਪਏ ਨੇ ਬਚ ਜਾਂਦੇ ਨੇ ਭੱਜਣ ਕੇ ਰਸਾ ਟੈਡ ਹੋ ਜਾਣ ਜ਼ਿਆਦਾ ਖਿੱਚਣਗੇ ਜ਼ਿਆਦਾ ਟੈਡ ਹੋ ਕਬੀਰ ਰਾਤੀ ਕਾਰੀਲ ਰਾਤੋਂ ਕਾਲੀਆਂ ਹੋਣ ਕਾਰੇ ਉੱਪਰ ਜਲਤ ਉਧਰ ਜੀਵ ਦੇ ਜੰਤ ਨੇ ਉਹ ਵੀ ਕਾਲੇ ਹੋਣ ਰੁਪਏ ਹੁਣ ਵਾਲੇ ਕਾਲੇ ਹੋਰ ਮਨੋ ਨਾ ਜਿਵੇਂ ਮਨ ਸਾਡਾ ਕਾਲਾ ਤੇ ਕਿਹੜਾ ਬੈਠਣ ਵਾਲੇ ਹੁਣ ਕਾਲੇ ਉੱਭੇ ਜਲਤ ਲੈ ਫਾਇ ਉੜਤਾ ਉਹਦੇ ਫਾਇ ਘੜ ਚ ਫਿਰ ਭੱਜਣ ਹੋ ਸੇ ਜਾਣ ਵਾਰੇ ਭਗਵੰਤ ਇਹ ਮਨ ਜਿੱਦਾਂ ਭਜਦਾ ਹੈ ਉਨਾ ਹੀ ਟੈਟ ਹੁੰਦਾ ਰਸਾ ਜੇ ਟਿਕ ਕੇ ਬਹਿ ਕੇ ਗੁਰਬਾਣੀ ਸੁਣੇ ਰਸਾ ਕੱਟ ਲੂਗਾ ਖੋਲ ਲੂਗਾ ਫਾਇ ਸਾਰੇ ਦੇ ਚ ਪਈ ਹੋਈ ਹੈ ਫਾਇ ਕੱਢਣ ਦਾ ਟਾਈਮ ਹੈ ਟਿਕ ਕੇ ਬਹਿ ਕੇ ਜਿਹੜੇ ਜ਼ਿਆਦਾ ਭਜਦੇ ਨੇ ਰਸਾ ਟੈਡ ਹੋਈ ਜਾਂਦਾ ਜਿਹੜੇ ਜ਼ਿਆਦਾ ਕਲਾਕਾਰ ਬਣਦੇ ਨੇ ਨਾ ਉਹਨਾਂ ਦਾ ਰਸਾ ਆਪਣਾ ਹੀ ਟਾਇਰਡ ਹੋਈ ਜਾਂਦਾ ਕਬੀਰ ਦਾ ਸ਼ਲੋਕ ਦੇ ਅਰਥ ਇਹ ਨੇ ਉਹਨਾਂ ਨੂੰ ਕੀ ਪਤਾ ਵਿਚਾਰ ਨੂੰ ਅਰਥ ਕੀ ਨੇ ਕਬੀਰ ਕੀ ਕਹਿ ਰਿਹਾ ਉਹਨਾਂ ਨੂੰ ਕੀ ਪਤਾ ਕਬੀਰ ਕੀ ਕਹਿ ਰਿਹਾ ਕਿਉਂਕਿ ਰਾਤ ਕਾਲੀ ਦੇ ਵਿੱਚ ਕਾਲੇ ਉੱਪਰ ਜਦ ਤੇ ਦੂਏ ਨੂੰ ਦੀਦੇ ਨਹੀਂ ਹੁੰਦੇ ਦੀਦੇ ਨਹੀਂ ਸਾਨੂੰ ਐ ਇਹਨਾਂ ਦੇ ਘਰ ਚ ਨਾ ਫਾਇਦੇ ਨਹੀਂ ਨੇ ਨਾ ਜਨਤੀ ਦੇ ਨਾ ਰਥੇ ਡੈਡ ਹੁੰਦਾ ਜਿਹਦੇ ਜੀ ਨਾ ਕੁਝ ਵੀ ਤਾਂ ਗੈਰ ਰਾਤੀ ਕਾਲੀ ਦਾ ਗਾਲੇ ਉੱਪਰ ਜੁੱਤ ਸਾਡੇ ਨੇ ਤੋਂ ਪਰਿਆ ਆ ਕੁਝ ਹੋ ਰਿਹਾ ਪਰ ਉਹਨੂੰ ਦੇਖ ਰਿਹਾ ਸੀ ਨਾ ਤੀਸਰੇ ਦਿਨ ਤੱਕ ਇਹਦਾ ਜੀ ਤੀਸਰੀ ਅੱਖ ਖੁੱਲਦੀ ਉਹ ਸੁਭੇ ਦਾ ਵੀ ਗੱਲ ਕੀ ਹੈ ਕੀ ਕਹੀ ਹੈ ਰਵਿਦਾਸ ਦਾਸ ਉਦਾਸ ਤਜ ਪਰਮ ਤਪਣ ਤਪ ਗੁਰ ਗਿਆਨ ਇਸ ਕਰਕੇ ਰਬਦਾਸ ਕਹਿੰਦਾ ਹੈ ਰਬਦਾਸ ਹਾਂ ਮੈਂ ਰਬਦਾਸ ਹਾਂ ਔਰ ਮੈਂ ਦਾਸ ਵੀ ਹਾਂ ਰਬਦਾਸ ਦਾ ਨੋ ਘਰ ਨੇ ਰੱਖਿਆ ਨਾ ਦਾਸ ਮੈਂ ਆਪਣਾ ਨੋ ਆਪ ਰੱਖਿਆ ਮੈਂ ਦਾਸ ਬਣਿਆ ਰਬਦਾਸ ਮੇਰਾ ਨੋ ਹੈ ਦਾਸ ਮੈਂ ਹੋਇਆ ਸਤ ਇੱਥੇ ਸਭ ਦਾ ਦਾਸ ਹੋ ਉਦਾਸ ਉਦਾਸ ਇਸ ਗੱਲੋਂ ਸੰਸਾਰ ਤੋਂ ਉਦਾਸ ਗੱਲੋਂ ਮੈਂ ਉਦਾਸ ਹਾਂ ਉਦਾਸ ਇਸ ਗੱਲ ਤੋਂ ਸੰਸਾਰ ਤੋਂ ਕਿ ਲੋਕ ਤਪ ਵੀ ਕਰਦੇ ਨੇ ਧਰਮ ਧਾਰਨ ਕਰਦੇ ਨੇ ਸਾਰੇ ਕਿੰਨੀਆਂ ਬੱਤਾਂ ਬਣੀਆਂ ਹੋਈਆਂ ਨੇ ਕਿੰਨੇ ਡੇਰੇ ਬਣੇ ਹੋਏ ਨੇ ਕਿੰਨੇ ਧਰਮ ਬਣੇ ਹੋਏ ਨੇ ਪਰ ਇਹ ਲੋਕਾਂ ਦਾ ਕੋਈ ਭਲਾ ਨਹੀਂ ਕਰ ਰਿਹਾ ਔਰ ਜਿਹੜਾ ਭਲਾ ਨਹੀਂ ਕਰ ਰਿਹਾ ਉਹਦੀ ਬੰਦੇ ਨੇ ਜਿਹੜਾ ਭਲਾ ਦੱਸ ਰਿਹਾ ਉਹਦੀ ਬੰਦੇ ਨਹੀਂ ਇਹ ਗੱਲ ਜਿਹੜਾ ਇਹਨਾਂ ਦੇ ਭਲੇ ਦੀ ਦੱਸਦਾ ਉਹਦੀ ਬਰਦੇ ਦੀ ਜਿਹੜਾ ਇਹਨਾਂ ਨੂੰ ਫਸਾਉਣ ਵਾਲਾ ਉਹਦੀ ਗੱਲ ਸੁਣਦੇ ਨੇ ਬਰਦੇ ਇਹ ਗੱਲੋਂ ਮੈਂ ਉਦਾਸ ਕੀ ਇਲਾਜ ਕਰਨ ਇਹਨਾਂ ਦਾ ਜਿਹੜੀ ਗੱਲ ਇਹਨਾਂ ਦਾ ਫਾਈ ਘਟਣ ਵਾਲੀ ਉਹ ਤਾਂ ਸੁਣਦੇ ਨਹੀਂ ਵਿਸ਼ਵਾਸ ਨਹੀਂ ਕਰਦੇ ਜਿਹੜੀ ਫਾਈ ਪਾਉਣ ਵਾਲੀ ਟੈਡ ਕਰਨ ਵਾਲੀ ਉਹਨੂੰ ਸੁਣਦੇ ਨੇ ਉਹਨਾਂ ਦੀ ਬਗਲ ਲੱਗਦੇ ਨੇ ਲੋਭ ਦੀ ਗੱਲ ਕਰਦੇ ਨੇ ਉਹਦੀ ਮੰਨਦੇ ਨੇ ਜੇ ਮੈਂ ਕਹਣਾ ਭਾਈ ਲੋਭ ਤਾਂ ਬੁਰਾ ਹੈ ਸਾਰੇ ਕਹਿੰਦੇ ਇਹਨੂੰ ਛਡਾਉਣ ਦੀ ਗੱਲ ਇਹ ਜਿਹੜਾ ਲੋਭ ਤੁਹਾਨੂੰ ਪੈਦਾ ਕਰਦਾ ਬਾੜਾ ਲੋਭ ਜੀ ਛੱਡੋ ਰਬਦਾਸ ਆ ਕਮਲਾ ਲੋਭ ਇਹਨੂੰ ਸਰਦਾ ਨਹੀਂ ਇਸ ਕਰਕੇ ਮੈਂ ਉਦਾਸ ਮੇਰੇ ਜਿੱਤ ਇਹ ਲੋਕਾਂ ਦਾ ਕੀ ਬਣੂ ਮੈਂ ਵੀ ਹਾਂ ਮੈਂ ਕੋਈ ਸਵਾਲ ਨਹੀਂ ਸਕਿਆ ਇਹਨਾਂ ਦਾ ਮੈਂ ਤਾਂ ਕੁਝ ਇਹਨਾਂ ਹੋ ਨਹੀਂ ਸਕਦਾ ਮੇਰੇ ਕੋਲ ਦਵਾਈ ਹੈ ਦਵਾਈ ਹੈ ਕਿਸੇ ਕੋਈ ਮੇਰੇ ਵਾਲੀ ਦਵਾਈ ਕੋਈ ਖਾਣੇ ਨਹੀਂ ਚਾਹੁੰਦਾ ਗਾਈ ਬਹੁਤ ਹੈ ਮੁਕਦੀ ਦੀ ਪਰ ਖੁਦਾ ਕੋਈ ਨਹੀਂ ਚਾਹੁੰਦਾ ਕੋਈ ਨਹੀਂ ਇਸ ਕਰਕੇ ਗੁਰੂ ਦਾਸ ਜਦ ਕੇ ਤਪਨ ਤਾਪ ਗੁਰ ਗਿਆ ਜਦ ਤਾਪ ਕਰਾਉਂਦੇ ਨੇ ਇਹਨਾਂ ਸਾਰਿਆਂ ਦੇ ਤਪਾ ਦਾ ਸਰੋਵਣੀ ਦਾ ਬਾ ਗਿਆਨ ਹਾਸਲ ਕਰ ਲੋ ਗੁਰਬਾਣੀ ਦਾ ਇਹ ਕੋਈ ਸੁਣਦਾ ਨਹੀਂ ਦਾ ਹਾਸਲ ਕਰਦਾ ਤਜ ਬ੍ਰਹਮ ਤਪਣ ਤਪ ਗੁਰ ਗਿਆ ਉਹ ਭਰਮ ਤਜ ਕੇ ਆ ਕਰ ਲੋ ਆਹੀ ਨਾਮ ਗੁਰਬਾਣੀ ਦਾ ਜਿਹੜੀ ਸੋਝੀ ਹੈ ਇਹੜਾ ਗੁਰ ਗਿਆ ਨਾ ਗੁਰਬਾਣੀ ਦਾ ਇਹ ਲੈ ਲੋ ਇਹ ਕੋਈ ਲੈਂਦਾ ਨਹੀਂ ਤਪਣ ਤਪ ਤਪਾ ਉਹਦੇ ਸਿਰ ਤਪ ਉਹ ਤਪਾ ਦੀ ਲੋੜ ਨਹੀਂ ਤਪ ਛੱਡ ਦਿਓ ਆ ਲੈ ਲੋ ਇਹ ਤਪਾ ਦਾ ਵੀ ਸਾਰਿਆਂ ਦਾ ਪਿਓ ਹੈ ਤਪਣ ਤਪ ਗੁਰ ਗਿਆਨ ਕਿਉਂਕਿ ਮਨ ਨੂੰ ਮਜਬੂਰ ਕਰਦਾ ਵੀ ਛੱਡ ਜਿਹੜਾ ਚੀਜ਼ ਮਨ ਨੂੰ ਮਜਬੂਰ ਕਰਦੀ ਉਹੀ ਦਮ ਹੈ ਮਨ ਨੂੰ ਜੋ ਚੀਜ਼ ਮਜਬੂਰ ਕਰਦੀ ਉਹ ਤਾਂ ਹੁੰਦਾ ਮਨ ਤਾਂ ਮਜਬੂਰ ਹੈ ਹੀ ਨਹੀਂ ਉੱਥੇ ਉੱਥੇ ਤਾਂ ਮਨ ਸਮਾਇਆ ਵੀ ਧੂੜੀ ਦਾ ਟਾਪੀਓ 2 ਘੰਟੇ ਦੀ ਗੱਲ ਹੈ ਚਾਰ ਦੀ ਬਾ ਪਿੱਛੋਂ ਕੇ ਪੈਰੀਆਂ ਤੇ ਲਾਉਣ ਨੂੰ ਲੈਣ ਲੱਗ ਜਾਣੀ ਉਹ ਤਾਂ ਮਨ ਜਾਣ ਕੇ ਕਰਦਾ ਉਹਦਾ ਤਾਂ ਹੋਵੇ ਕਰਾਉਂਦੀ ਹੈ ਉਹ ਤਾਂ ਫਰੀ ਹੈ ਉਹ ਤਾਂ ਹੰਕਾਰ ਹੈ ਇਹ ਤਾਂ ਮੈਂ ਦਾਸ ਬਣਾਉਂਦਾ ਆਪਣੇ ਆਪ ਨੂੰ ਦਾਸ ਬਣਾਉਂਦਾ ਇਹ ਤਾਂ ਆਪਣਾ ਦਾਸ ਬਣਦਾ ਆਪ ਗੁਰ ਗਿਆਨ ਵਾਲੇ ਤਪਾਂ ਨਾਲ ਜਿਹੜਾ ਜਿਹੜਾ ਤਪਾਂ ਦੇ ਸੱਤੇ ਤਪਾਂ ਨੂੰ ਗੁਰ ਗਿਆਨ ਇਹਦੇ ਨਾਲ ਤਾਂ ਆਪ ਦਾਸ ਬਣਦਾ ਉਹ ਤਾਂ ਆਪਣਾ ਲੋਕਾਂ ਨੂੰ ਦਾਸ ਬਣਾਉਂਦਾ ਚੇਲੇ ਆਪ ਗੁਰੂ ਬਣਦਾ ਆਪ ਗੁਰੂ ਬਣਦਾ ਉਹ ਤਾਂ ਲੋਕਾਂ ਨੂੰ ਦਾਸ ਬਣਾਉਂਦਾ ਭੀੜਾਂ ਦੀਆਂ ਭੀੜਾਂ ਨੂੰ ਆਪ ਕਿਤੇ ਬਣਦਾ ਹੰਕਾਰ ਆ ਤਾਂ ਐਸੇ ਹੰਕਾਰ ਦੀ ਗੱਲ ਕਰ ਰਹੇ ਨੇ ਜਿਹੜੇ ਤੁਸੀਂ ਸਾਧ ਉਹ ਦਾਸ ਆ ਤੁਸੀਂ ਗੁਰੂ ਬਣਾ ਰਹੇ ਹੋ ਮਤ ਮਾਰੀ ਆ ਤੁਹਾਡੀ ਜੇ ਸਿੱਖਾਂ ਦੀ ਮਤ ਮਾਰੀ ਦੀ ਰਾਮ ਗੁਰੂ ਗੁਰੂ ਕਹਿੰਦਾ ਤੁਸੀਂ ਤੁਹਾਡੀ ਕਾਤੇ ਮਾਰੀ ਗਈ ਤੁਸੀਂ ਤਾਂ ਸੰਤ ਹੋ ਉਹ ਤੁਸੀਂ ਤਾਂ ਸੰਤ ਹੋ ਤੁਸੀਂ ਤਾਂ ਸਮਝੋ ਗੱਲ ਕੀ ਹੈ ਮਤ ਮਾਰੀ ਹੋਈ ਹੈ ਨੂੰ ਸੱਤ ਨੇ ਗਿੱਦੜ ਕੋ ਕੱਪੜੇ ਰੰਗ ਲੈ ਕੱਪੜੇ ਹੀ ਲੱਗੇ ਨੇ ਤਲਬ ਉਹ ਨੀਲ ਦੀ ਵੱਡੀ ਜਗ੍ਹਾ ਤੇ ਗਰਲ ਕਰ ਗਿਆ ਸੀ ਨਾ ਕਹਿੰਦਾ ਹੱਜ ਕਰਕੇ ਆਇਆ ਮੈਂ ਕਹਿੰਦਾ ਕੀ ਹੋ ਗਿਆ ਕਹਿੰਦਾ ਹੱਜ ਕਰਕੇ ਅੱਛਾ ਹੱਜ ਕਰਕੇ ਆਇਆ ਤੂੰ ਹਾਂ ਉਹਨਾਂ ਦਾ ਰੰਗ ਨੀਲਾ ਦੋਏ ਦਾ ਹੈ ਨਹੀਂ ਉਹਨੇ ਸਾਰੇ ਬਗਲ ਲੱਗੇ ਉਹਦੇ ਵੀ ਭਾਈ ਹੱਜ ਕਰਕੇ ਇਹ ਤਾਂ ਕੱਪੜੇ ਰੰਗ ਕੇ ਅੱਜ ਕਰੇ ਹੁੰਦੇ ਨੇ ਪਾ ਕੇ ਇਹਦਾ ਹੋਰ ਦੱਸਣ ਤੁਹਾਡੇ ਪੱਲੇ ਕੀ ਹੈ ਪੱਲੇ ਦਿਖਾਉਣੇ ਕੀ ਹੈ ਕਿਸ ਬੇਸ ਤੇ ਤੁਸੀਂ ਕਹਿੰਦੇ ਹੋ ਗੁਰੂ ਹੈ ਉਹ ਗੁਰਬਦਾਸ ਕਹਿੰਦੇ ਮੈਂ ਦਾਸ ਹਾਂ ਪ੍ਰਾਪਤ ਹੋ ਜਾਓ ਤੁਸੀਂ ਵੀ ਦਾਸ ਬਣ ਜਾਓ ਤੁਸੀਂ ਕਹਿੰਦੇ ਉਹਨੂੰ ਗੁਰੂ ਬਣਾ ਕੇ ਛੱਡਾਂਗੇ ਅਸੀਂ ਅਸਲ ਚ ਆਪ ਗੁਰੂ ਬਣਨਾ ਆਪ ਨਹੀਂ ਨਾ ਦਾਸ ਬਣਨਾ ਚਾਹੁੰਦੇ ਆਕੜ ਸੰਤ ਨੂੰ ਹੈ ਨਾ ਮੱਥਾ ਜੋ ਟਕਾਉਂਦਾ ਆਪ ਜੋ ਦਾਸ ਬਣ ਆਪ ਜੋ ਗੁਰੂ ਬਣ ਭੁੱਖ ਆਪ ਗੁਰੂ ਦੀ ਹੈ ਅਸਲ ਚ ਮੈਨੂੰ ਲੋਕ ਮੱਥੇ ਟੇਕਣ ਜੇ ਰਬਦਾਸ ਦਾਸ ਦਾ ਆਪ ਵੀ ਦਾਸ ਬਣ ਲਵੋ ਆਪ ਦਾਸ ਬਣ ਨੂੰ ਵੱਡੀ ਬੰਦਾ ਕਾਹ ਤੇ ਸੱਟ ਪੈਂਦੀ ਹੈ ਆ ਪ੍ਰੋਬਲਮ ਉਹ ਪ੍ਰੋਬਲਮ ਦਾ ਪਤਾ ਹੀ ਹੈ ਉਹਨਾਂ ਦੇ ਦਿਲ 'ਚ ਕੀ ਹੈ ਉਹਨਾਂ ਦਾ ਘੜਾ ਲੁਕਿਆ ਹੋਇਆ ਹੈ ਤੇ ਨਾ ਘਟ ਘਟ ਕੇ ਅੰਦਰ ਕੀ ਜਾਣਨ ਵਾਲੀ ਗੱਲ ਹੈ ਕਿਹੜੀ ਗੱਲ ਦਾ ਨਹੀਂ ਪਤਾ ਸਭੇ ਪਤਾ ਵੀ ਇਹ ਕੀ ਸੋਚਦੇ ਸਾਗਤ ਕੀ ਸੋਚਦਾ ਹੈ ਪਤਾ ਨਹੀਂ ਸਾਗਤ ਦੇ ਤਾਂ ਭਗਤ ਜਾਣ ਭੈ ਹਰਨ ਪਰਮਾਨੰਦ ਕਰੋ ਨਿਦਾਨ ਭਗਤੀ ਦੇ ਨੇੜੇ ਹੁੰਦੇ ਨੇ ਸਾਰਿਆਂ ਦੇ ਮਨ ਦੀ ਭੈ ਹਰਨ ਕਰਦੇ ਭੈ ਕਾਹੂ ਕੋ ਦੇਤਰਾ ਲੈ ਭੈ ਬੋਲਦੇ ਉਹਦਾ ਹਲ ਕਰ ਨੇ ਜਦ ਹਲ ਹੋ ਗਈ ਸਭ ਦੀ ਸਭ ਬਰਾਬਰ ਹੋ ਗਈ ਨਾ ਕੋਈ ਗੁਰੂ ਰਿਆ ਨਾ ਕੋਈ ਚੇਲਾ ਰਿਆ ਜੇ ਕੋਈ ਗੁਰੂ ਹੈ ਚੇਲੇ ਨੂੰ ਨਹੀਂ ਗੁਰੂ ਦੀ ਭੈ ਤਾਂ ਭੈ ਵਿੱਚ ਸੱਚਖੰਡ ਸਾਰੇ ਬਰਾਬਰ ਨੇ ਕੋਈ ਗੁਰੂ ਨਹੀਂ ਕੋਈ ਚੇਲਾ ਨਹੀਂ ਇੱਥੇ ਵੀ ਗੁਰੂ ਚੇਲਾ ਨਹੀਂ ਕੋਈ ਗੁਰਮਤ ਦੇ ਅਨੁਸਾਰ ਕੋਈ ਗੁਰੂ ਚੇਲਾ ਹੁੰਦਾ ਹੀ ਨਹੀਂ ਸਭ ਦਾਸ ਹੁੰਦੇ ਨੇ ਦਾਸ ਨੇ ਸਭ ਦਾਸ ਨੇ ਗੁਰੂ ਨਹੀਂ ਕੋਈ ਵੀ ਹੈ ਪਰਮਾਨੰਦ ਕਰੋ ਨਿਦਾਨ ਪਰਮਾਨੰਦ ਕਰੋ ਨਿਦਾਨ ਕੀ ਆਖਰ ਕੀ ਕਰਦੇ ਨੇ ਪਰਮ ਕੱਟ ਕੇ ਭੈ ਮੁਕਤ ਕਰਕੇ ਪਰਮ ਅਨੰਦ ਦੀ ਅਵਸਥਾ ਚ ਲੈ ਜਾਂਦੇ ਨੇ ਪ੍ਰਾਪਤੀ ਹੋ ਜਾਂਦੀ ਹੈ ਪਰਮ ਆਨੰਦ ਜਦ ਹੁੰਦਾ ਜਾਂ ਭੈ ਨਾ ਰਹੇ ਜਿੰਨਾ ਜਰ ਭਾਇਆ ਉਹਨਾਂ ਜਰ ਆਨੰਦ ਵੀ ਨਹੀਂ ਹੋ ਸਕਦਾ ਉਹ ਤਾਂ ਬਹੁਤ ਵੱਡੀ ਗੱਲ ਹੈ ਜਿੰਨਾ ਜਰ ਭਾਇਆ ਉਹਨਾਂ ਜਰ ਤਾਂ ਆਨੰਦ ਵੀ ਹੈ ਦੀ ਆਨੰਦ ਵੀ ਜਦ ਹੁੰਦਾ ਵੀ ਹੁਣ ਪੈ ਕੱਟੀ ਜਾਊਗੀ ਆਸ ਹੋਗੀ ਵੀ ਹੁਣ ਪੈ ਦਾ ਰਾਜ ਹੋ ਜਾਊਗਾ ਆਸ ਹੋਗੀ ਉਹਦਾ ਨਾਲ ਆਨੰਦ ਹੁੰਦਾ ਜਦੋਂ ਆਸ ਪੂਰੀ ਹੋਗੀ ਸਭੇ ਚਾ ਪੂਰੀ ਹੋ ਫਿਰ ਤਾਂ ਜਪਾਇਆ ਅਗਮ ਅਪਾਰੋ ਅਗਮ ਅਪਾਰੋ ਦੀ ਪ੍ਰਾਪਤੀ ਦਾ ਪਰਮਨੰਦ ਹੁੰਦਾ ਤਾਕਤ ਕੀ ਕਰਦੇ ਨੇ ਪਰਮਨ ਦੀ ਔਸਾ ਟੱਕ ਲੈ ਜਾਂਦੇ ਨੇ ਜੇ ਕੋਈ ਗੱਲ ਮੰਨਦਾ ਰਹੇ ਬੰਦੇ ਕੀ ਕਹੀ ਕਹੀ ਨਾ